ਜੱਜਿਆ ਹੈ ਜੋਤੀ ਲਈ ਤੇਰੀ ਮੂੜੇ ਅੰਤ ਗਿਆ ਪੁਛਤਾਵੇਂਗਾ ਏਕ ਸ਼ਬਦ ਤੂੰ ਚੀਨੇ ਨਹੀਂ ਫਿਰ ਫਿਰ ਜੁਨੀ ਆਵੇਂਗਾ ਜੱਜਾ ਜੋਤੀ ਹਿਰਲੇ ਤੇਰੀ ਬੂੜੇ ਤੇ ਕਬੂਲ ਜੱਜਾ ਜੋਤੀ ਜੱਜਾ ਜੋਤੀ ਲਈ ਤੇਰੀ ਮੂੜੇ ਹਿਰਲੇ ਤੇਰੀ ਬੂੜੇ ਅੰਤ ਗਿਆ ਪੁਛਤਾਵੇਂਗਾ ਇਹ ਗੂੜੇ ਤੇਰੀ ਜਿਹੜੀ ਜੋਤ ਸੀ ਨਾ ਅਕਲ ਸੀ ਜੋਤ ਦਾ ਮਤਲਬ ਹੁੰਦਾ ਅਕਲ ਟਾਰਚ ਜਿਹੜੀ ਆਪਾਂ ਮਾਰਦੇ ਆ ਉਹ ਲਾਈਟ ਹੁੰਦੀ ਆ ਉਹਦਾ ਨਾ ਕੁਝ ਦਿਖਦਾ ਆਪਾਂ ਇਹ ਜਿਹੜਾ ਦਰਸ਼ਨ ਹੋਣਾ ਅਕਲ ਨਾਲੇ ਹੋਣਾ ਅਕਲ ਨਾਲੇ ਸਮਝ ਆਉਣੀ ਹੈ ਨਿਰਾਕਾਰ ਕੀ ਹੈ ਔਰ ਜੇ ਦਰਸ਼ਨ ਹੋਈ ਜਿਹੜੀ ਚੀਜ਼ ਦੀ ਸਮਝ ਆ ਜਾਏ ਉਹ ਦਰਸ਼ਨ ਹੋ ਜਾਂਦਾ ਧਰਮ ਦੇ ਵਿੱਚ ਸਮਝਦਾ ਹੀ ਕੰਮ ਹੈ ਸਾਰਾ ਨਾ ਅੱਖਾਂ ਦਾ ਕੰਮ ਹੈ ਨਾ ਨੱਕ ਦਾ ਕੰਮ ਹੈ ਨਾ ਮੂੰਹ ਦਾ ਕੰਮ ਹੈ ਨਾ ਚਮੜੀ ਦਾ ਕੰਮ ਹੈ ਨਾ ਕੰਨਾਂ ਦਾ ਕੰਨਾਂ ਦਾ ਕੰਮ ਸ਼ੁਰੂ ਸ਼ੁਰੂ ਬਸ ਕੰਨਾਂ ਦਾ ਕੰਮ ਸੁਣ ਅਕਲ ਦਾ ਕੰਮ ਵਿਚਾਰਨਾ ਅੱਖਾਂ ਦਾ ਕੰਮ ਲੋ ਅਕਲ ਦਾ ਕੰਮ ਸਮਝਣਾ ਜੋ ਸਮਝਿਆ ਅਖੀਰ ਆ ਕਿ ਗੱਲ ਸਮਝ ਤੇ ਖੜ ਗਈ ਗੱਲ ਸਮਝ ਤੇ ਖੜ ਗਈ ਜੋ ਸਮਝ ਲਿਆ ਉਹਦਾ ਦਰਸ਼ਨ ਹੋ ਗਿਆ ਜਦ ਅੱਖਾਂ ਨੂੰ ਦੀਦਾ ਨਹੀਂ ਗਿਆਨ ਇੰਦਰਾ ਤੇ ਪਰੇ ਹੈ ਜੇ ਦਰਾਦਾਰ ਫਿਰ ਉਹਦਾ ਦਰਸ਼ਨ ਹੋ ਕੇ ਬਿਲ ਦਰਸ਼ਨ ਹੋਊਗਾ ਉਹਦੀ ਸਮਝ ਆਊਗੀ ਕੀ ਹੈ ਅਸਲ ਤੇ ਵਿੱਚ ਤਾਂ ਆਪਣੀ ਉਹ ਸਮਝ ਆਉਣੀ ਹੈ ਕੀ ਹੈ ਆਪੇ ਨਿਰਾਕਾਰ ਹੈ ਜਿਹੜੇ ਦੂਜੀਆਂ ਮੱਤਾਂ ਨੇ ਉਹ ਕਹਿੰਦੀਆਂ ਨੇ ਵੀ ਪਰਮੇਸ਼ਰ ਕੁਝ ਹੋਰ ਚੀਜ਼ ਹੈ ਮੈਂ ਉਹਨੂੰ ਦੇਖਣਾ ਇਹ ਜਿਹੜੇ ਇਹ ਗੱਲ ਕਹਿੰਦੇ ਨੇ ਉਹ ਧਰਮ ਹੀ ਨਹੀਂ ਉਹ ਵਰਕੀ ਅਵਸਥਾ ਨੇ ਜਦ ਇਹ ਆਪ ਨਿਰਾਕਾਰ ਹੈ ਆਪਣੇ ਆਪ ਨੂੰ ਲੋ ਆਤਮ ਚਿੰਤਨ ਲੋ ਆਪਣਾ ਜਾਪ ਆਪੇ ਜਪਣਾ ਫਿਰ ਧਰਮ ਇਹ ਗੱਲ ਸਿਰਫ ਗੁਰਮਤਿ ਵਿੱਚ ਦਰਜ ਹੈ ਹੋਰ ਕਿਸੇ ਵੀ ਗ੍ਰੰਥ ਵਿੱਚ ਦਰਜ ਨਹੀਂ ਇਸ ਕਰਕੇ ਗੁਰਮਤਿ ਜਿਹੜੀ ਹੈ ਇਹ ਇੱਕ ਕੰਪਲੀਟ ਮਤ ਹੈ ਸਹੀ ਮਤ ਹੈ ਬਾਕੀ ਸਾਰੀਆਂ ਮਤਾਂ ਹੀ ਪਾਗਲਾਂ ਦੀਆਂ ਬਣਾਈਆਂ ਹੋਈਆਂ ਨੇ ਬਾਕੀ ਸਭ ਮੱਤਾਂ ਹੀ ਫਸਾਉਣ ਵਾਲੀਆਂ ਨੇ ਛੁੱਟਣ ਦੀ ਵਿਧੀ ਇਹ ਨਿਰਾਕਾਰ ਦੀ ਸਮਝ ਹੋਣੀ ਹੈ ਆਪਣੇ ਆਪ ਦੀ ਸਮਝ ਹੋਣੀ ਆਪਣੇ ਆਪ ਨੂੰ ਅਸੀਂ ਸਰੀਰ ਬੁੱਢੀ ਬੈਠੇ ਦੂਏ ਨੂੰ ਵੀ ਸਰੀਰ ਬੋਲਦੇ ਆ ਸਰੀਰ ਤਾਂ ਜਦ ਮਰ ਜਾਂਦਾ ਫਿਰ ਇੱਥੇ ਪਿਆ ਰਹਿੰਦਾ ਉਹ ਤਾਂ ਇੱਥੇ ਪਿਆ ਰਹਿੰਦਾ ਸਾਡੇ ਕੋਲੇ ਰਹਿੰਦਾ ਜਿਹੜਾ ਨਿਕਲ ਗਿਆ ਉਹ ਕੀ ਸੀ ਉਹ ਸੀ ਉਹ ਉਹੀ ਸੀ ਜੋਤ ਉਹੀ ਸੀ ਗੁਪਤ ਦੇ ਦੇਹੀ ਗੁਪਤ ਬਦੇਹੀ ਦੀ ਸੈ ਜਿਹੜੀ ਦੇਹੀ ਆਦੀ ਦੀ ਸੀ ਇਹਨੂੰ ਜਿਹਨੂੰ ਦੇਹੀ ਕਹਿੰਦੇ ਦੇਹੀ ਹੈ ਕਿੱਥੇ ਤਾਂ ਬਦੇਹੀ ਹੈ ਵਿਦੇਹੀ ਦਾ ਮਤਲਬ ਹੈ ਨਾਸਵੰਤ ਦੇਹੀ ਜਿਹੜੀ ਕਿ ਦੇਹੀ ਹੈ ਨਹੀਂ ਅਸੀਂ ਉਹ ਦੇਹੀ ਕਹਿੰਦੇ ਨਾ ਵਿਦੇਹੀ ਦਾ ਮਤਲਬ ਦੇਹੀ ਹੈ ਨਹੀਂ ਇਹ ਕੱਪੜਾ ਜਿਹੜਾ ਪਾਇਆ ਹੁੰਦਾ ਨਾ ਕਬੀਜ਼ ਪਾਇਆ ਹੋਵੇ ਉਹ ਜਿਹੜਾ ਜਿਹੜਾ ਆਦਮੀ ਦੇ ਬਾਹਾਂ ਲੱਤਾਂ ਸਾਈਜ਼ ਹੁੰਦਾ ਉਹ ਜਿਹਾ ਹੀ ਹੁੰਦਾ ਉਹ ਵੀ ਦੇਖਣ ਨੂੰ ਉਹ ਕੱਪੜਾ ਹੀ ਪਾ ਦਿੰਦੇ ਨੇ ਉੱਥੇ ਜਿਹੜਾ ਬਾਹਰ ਬਣਾਇਆ ਹੁੰਦਾ ਖੇਤਾਂ ਦੇ ਵਿੱਚ ਕਬੀਜ਼ ਜਿਹਾ ਪਾ ਦਿੰਦੇ ਨੇ ਜਾਨਵਰ ਉਹਦੇ ਡਰੀ ਜਾਂਦੇ ਨੇ ਕਬੀਰ ਜੇ ਪਾਇਆ ਹੁੰਦਾ ਉਹਦੇ ਤੇ ਡਰਾਉਣੇ ਤੇ ਜਿਹਨੂੰ ਡਰਨਾ ਕਹਿੰਦੇ ਨੇ ਡਰਾਉਣ ਵਾਲਾ ਜਾਨਵਰ ਤਾਂ ਉਹਨੂੰ ਸਮਝੀ ਜਾਂਦੇ ਨੇ ਵੀ ਆਦਮੀ ਖੜਾ ਕਿ ਸਰੀਰ ਨੂੰ ਸਮਝਦੇ ਨੇ ਜਿਹੜੇ ਸਰੀਰ ਨੂੰ ਸਮਝਦੇ ਨੇ ਆਦਮੀ ਨਾ ਉਹ ਸਾਰੇ ਜਾਨਵਰ ਨੇ ਉਹ ਆਦਮੀ ਵੀ ਜਾਨਵਰ ਨੇ ਆਦਮੀ ਕੀ ਹੁੰਦਾ ਹਮ ਆਦਮੀ ਹੈ ਇੱਕ ਦਮੀ ਜਿਹਨੂੰ ਸਾਹ ਆਉਂਦਾ ਹੈ ਆ ਜਿਹੜਾ ਸਾਹ ਲੈਂਦਾ ਜਿਹਦੀ ਵਜ੍ਹਾ ਨਾਲ ਸਾਹ ਆਉਂਦਾ ਹੈ ਆ ਜਿਹਨੂੰ ਸਾਹ ਦੀ ਲੋੜ ਹੈ ਉਹ ਆਦਮੀ ਬੋਲਤ ਬਹੁਤ ਨਾ ਜਾਣ ਉਹ ਤੇ ਚੇਤਨ ਹੈ ਫਿਰ ਅਸੀਂ ਆਦਮੀਆਂ ਦੀ ਗਿਣਤੀ ਸਰੀਰ ਕਰਦੇ ਹਾਂ ਸਰੀਰਾਂ ਦੀ ਗਿਣਤੀ ਕਰਦੇ ਹਾਂ ਅਸੀਂ ਸਰੀਰਾਂ ਦੀ ਗਿਣਤੀ ਕਰਨ ਵਾਲੇ ਸਾਰੇ ਇਹਨਾਂ ਨੇ ਸਾਰੇ ਇਹਨਾਂ ਨੇ ਅੰਦੇ ਇਹਨਾਂ ਅੱਖੀਆਂ ਨਾਲ ਜਨਮੁਖ ਲੋੜਨਾ ਹੈ ਸੰਸਾਰ ਦੇ ਲੋਕ ਨਾ ਉਹਨੂੰ ਬੰਦ ਨੇ ਜਿਹਦੇ ਆ ਦੇਖਣ ਵਾਲੀਆਂ ਅੱਖਾਂ ਹੈ ਜੀ ਮਾਇਆ ਦੇਖਣ ਵਾਲੀਆਂ ਅੱਖਾਂ ਹੈ ਜੀ ਗੁਰਬਾਣੀ ਨਹੀਂ ਬੰਦੀ ਗੁਰਬਾਣੀ ਕਹਿੰਦੀ ਬਾਹਲੀਆਂ ਅੱਖਾਂ ਨੇ ਸਾਰੇ ਇਹਦੇ ਨੇ ਜੇ ਉਹਨਾਂ ਨੂੰ ਨਿਰਾਕਾਰ ਦੀ ਸਮਝ ਨਹੀਂ ਹੈ ਨਿਰਾਕਾਰ ਦਾ ਦਰਸ਼ਨ ਨਹੀਂ ਹੈ ਅੰਤੇ ਇਹ ਨਾ ਆਖੀਰ ਜਨਮ ਕਲੋਣ ਨਾ ਹੈ ਅੰਤੇ ਸਹੀ ਨਾਨਕਾ ਜੋ ਖਸਮੋ ਕਿੱਥੇ ਜਾ ਜਿਹਨੂੰ ਖਸਮ ਦੀ ਸਮਝ ਨਹੀਂ ਹੈ ਤੋ ਤਾਂ ਸਾਰੇ ਇਹਨਾਂ ਨੇ ਮਾਇਆ ਧਾਰੀ ਅਤ ਅਨਾ ਬੋਲਾ ਇਹ ਸਾਰੇ ਮਾਇਆ ਧਾਰੀ ਨੇ ਮਾਇਆ ਧਾਰੀ ਬਹੁਤ ਰੁਪਈਏ ਪੈਸੇ ਵਾਲੇ ਨੂੰ ਨਹੀਂ ਕਹਿੰਦੇ ਮਾਇਆ ਧਾਰੀ ਉਹ ਹੈ ਜਿਹੜਾ ਸਰੀਰ ਨੂੰ ਹੀ ਆਦਮੀ ਬਣਦਾ ਹੈ ਉਹਨੇ ਸਰੀਰ ਧਾਰਨ ਕੀਤਾ ਮਾਇਆ ਧਾਰਨ ਕੀਤੀ ਹੋਈ ਹੈ ਆਪਣੇ ਸਰੀਰ ਨੂੰ ਹੀ ਮੈਂ ਬੰਦਾ ਉਹ ਮਾਇਆ ਧਾਰੀ ਹੈ ਇਹ ਸਾਰੇ ਬੰਦੇ ਨੇ ਇਹ ਉਹ ਪ੍ਰਚਾਰਕ ਵੀ ਬੰਦੇ ਨੇ ਜਿਹੜੇ ਬਹੁਤੇ ਵੀਰਾਂ ਨੂੰ ਮਾਇਆਧਾਰੀ ਕਹਿੰਦੇ ਨੇ ਵਰਨਲੀ ਕਹਿੰਦੇ ਨੇ ਮਾਇਆਧਾਰੀ ਨੂੰ ਬੁਰਾ ਕਿਹਾ ਹੋਇਆ ਵੱਡੇ ਵੱਡੇ ਪ੍ਰਚਾਰਕ ਮਾਇਆਧਾਰੀ ਕਹਿੰਦੇ ਨੇ ਵੀਰਾਂ ਨੂੰ ਮਸਕੀਰ ਵਰਗੇ ਵੀ ਇਹੀ ਕਹਿੰਦੇ ਨੇ ਉਹ ਫਿਰ ਆ ਮਾਇਆਧਾਰੀ ਕਿਉਂ ਬਣਦੇ ਨੇ ਪੈਸੇ ਇਕੱਠੇ ਕਾਦੇ ਕਰਦੇ ਨੇ ਧਾਰੀ ਬੁਰੇ ਹੁੰਦੇ ਨੇ ਫਿਰ ਤੁਸੀਂ ਧਾਰੀ ਆਪ ਕਾਹਦੇ ਬਣਦੇ ਹੋ ਆਪ ਵੀ ਇਹਨੇ ਬੋਲੇ ਸੀ ਸਾਰੇ ਅੰਨੇ ਬੋਲੇ ਸੀ ਨਾ ਤਾਂ ਨਿਰਾਕਾਰ ਦਾ ਦਰਸ਼ਨ ਇਹਨਾਂ ਨੂੰ ਖੁਦ ਹੋਇਆ ਨਾ ਕਿਸੇ ਨੂੰ ਕਰਾ ਸਕੇ ਉਹ ਜਿਹੜੀ ਮਾਇਆ ਧਾਰੀ ਮਾਇਆ ਦੇ ਅਰਥ ਰੁਪਈਏ ਪੈਸੇ ਨੂੰ ਕਹਿੰਦੇ ਫਿਰ ਤੁਸੀਂ ਆਪ ਕਿਉਂ ਬਣਦੇ ਸੀ ਮਾਇਆ ਧਾਰੀ ਆਪ ਤਾਂ ਬਚਦੇ ਮਾਇਆ ਧਾਰੀ ਬਣਦੇ ਆ ਤਾਂ ਹਰ ਸਿੱਖੀ ਦਾ ਪ੍ਰਚਾਰ ਕਰਦਾ ਫਿਰ ਸਿੱਖੀ ਭਾਲਦੇ ਨੇ ਉਹ ਕਿਰਾਏ ਦੇ ਬੰਦਿਆਂ ਤੋਂ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਹੁੰਦਾ ਦੂਰਾਂ ਦੇ ਸਿਰ ਤੇ ਤਾਂ ਤੁਸੀਂ ਕੋਈ ਕੰਮ ਨਹੀਂ ਕਰਾ ਸਕਦੇ ਜੇ ਮਾਲਕ ਸਿਰ ਤੇ ਨਾ ਖੜੇ ਮਜ਼ਦੂਰਾਂ ਛੱਡ ਕੇ ਕੋਈ ਕੰਮ ਤੁਸੀਂ ਕਾਮਯਾਬ ਹੋ ਕੇ ਦਿਖਾਓ ਮਾਲ ਕਰਨ ਜੇ ਸਿਰ ਤੇ ਖੜੇ ਇੱਥੇ ਮਾਲਕ ਕੌਣ ਹੈ ਤੁਹਾਡੇ ਪ੍ਰਚਾਰ ਦਾ ਸਿੱਖੀ ਦੇ ਪ੍ਰਚਾਰ ਦਾ ਕੋਈ ਮਾਲਕ ਹੈ ਕੋਈ ਬਾਲੀਵਾਰਸ ਹੈ ਕੋਈ ਵੀ ਜਿਹੜਾ ਬਾਲੀਵਾਰਸ ਉਹਦਾ ਪਤਾ ਕੋਈ ਨਹੀਂ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਕਰਨ ਵਾਲਿਆਂ ਨੂੰ ਵਾਲੀਵਾਰਸ ਕੌਣ ਹੈ ਮਾਲਕ ਕੌਣ ਹੈ ਵਾਲੀ ਵਾਰਸ ਗੋਲਕ ਤੇ ਹੀ ਹੈ ਗੋਲਕ ਦਾ ਵਾਲੀ ਵਾਰਸ ਕੌਣ ਗੋਲਕ ਦਾ ਵਾਲੀ ਵਾਰਸ ਕੌਣ ਬਸ ਗੋਲ ਗੋਲਕ ਦੇ ਵਾਲੀ ਵਾਰਸ ਹੁੰਦੀ ਸਿੱਖੀ ਸਾਡੀ ਗੋਲਕ ਤੋਂ ਕਹਾ ਨਹੀਂ ਹੈ ਚਾਹੇ ਅਸੀਂ ਜੋ ਮਰਜ਼ੀ ਕਹੀ ਜਾਈਏ ਝੂਠ ਜਿੰਨਾ ਮਰਜ਼ੀ ਬੋਲੀ ਜਾਈਏ ਕਾਪੜ ਜਿੰਨਾ ਮਰਜ਼ੀ ਕਰੀ ਜਾਈਏ ਗੋਲਕ ਤੋਂ ਕਹਾ ਸੀ ਕਿਉਂਕਿ ਸਾਰਾ ਝਗੜਾ ਗੋਲਕ ਤੇ ਲੜਾਈ ਗੋਲਕ ਤੇ ਵਾਲੀਬਾਲ ਸਿੰਘ ਗੋਲਕ ਤੇ ਉਹ ਪੈ ਜਾਂਦਾ ਗੁਰਦਾਰ ਦਾ ਪ੍ਰਧਾਨ ਪੈਸੇ ਜੋੜ ਲੱਗ ਜਾਂਦਾ ਹੋਰ ਕੀ ਲੈ ਕੇ ਜਾਂਦੇ ਨੇ ਉਥੋਂ ਕਿਸੇ ਨੂੰ ਕੀ ਦਿੰਦੇ ਨੇ ਉਥੋਂ ਜਿੱਥੇ ਭੋਗ ਪੈਂਦਾ ਨਾ ਸਵਾਇ ਕੜਾ ਪ੍ਰਸ਼ਾਦ ਤੇ ਹੋਰ ਕੁਝ ਨਹੀਂ ਮਿਲਦਾ ਗੁਰ ਪ੍ਰਸਾਦ ਕਿਹਨੂੰ ਮਿਲਦਾ ਇਹ ਤਾਂ ਕੜਾ ਪ੍ਰਸ਼ਾਦ ਹੈ ਗੁਰ ਪ੍ਰਸ਼ਾਦ ਹੈ ਇਹ ਤਾਂ ਰੌਲਾ ਜੀ ਬੰਦਾ ਦੁਕਾਨ ਤੋਂ ਵੀ ਵੜ ਜਾਂਦਾ ਬਾਹਰ ਘਰੇ ਬਣਾ ਲੋ ਫਿਰ ਤਾਂ ਸਰੀਰ ਸਰੀਰ ਦੀ ਖੁਰਾਕ ਹੈ ਬਾਹਰ ਲੈਦੀ ਹੋ ਵਿਦੇਹੀ ਦੀ ਖੁਰਾਕ ਹੈ ਉਹ ਕਿਰਾਏ ਦੇ ਬੁੱਧਿਆਂ ਤੇ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਜਿਹਦਾ ਧਰਮ ਦਾ ਪ੍ਰਚਾਰ ਬਣਾਏ ਤੇ ਸਿਰ ਪਹਿਲਾਂ ਲਏ ਤੇ ਉਹਨਾਂ ਨੇ ਪ੍ਰਚਾਰ ਕੌਣ ਕਰਦਾ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਬੰਨਿਆ ਫਿਰ ਪਾਈਏ ਫਿਰ ਇਹਦੀ ਸਮਝ ਆਉਂਦੀ ਹੈ ਵੀ ਮੈਂ ਕਹਿਣਾ ਕੀ ਹੈ ਦਾ ਫਿਰ ਮਾਲਕ ਦਾ ਮਾਲਕ ਦੀ ਦਰਸ਼ਨ ਦੀ ਪ੍ਰਾਪਤੀ ਹੁੰਦੀ ਹੈ ਕਹ ਲੋ ਹੁਕਮ ਬੰਨਿਆ ਪਾਈਏ ਫਿਰ ਪ੍ਰਚਾਰ ਦੀ ਸੋਝੀ ਆਉਂਦੀ ਹੈ ਫਿਰ ਉਹ ਪ੍ਰਚਾਰ ਕਰਨ ਵਾਲਾ ਦਾਸ ਹੁੰਦਾ ਪ੍ਰਚਾਰ ਕਰਨ ਵਾਲਾ ਤਾਲ ਮਨ ਧਨ ਦੇਤਾ ਜਿਹਦੇ ਸਭ ਕੁਝ ਦੇਤਾ ਉਹਦੇ ਰਹਿ ਕੀ ਗਿਆ ਫਿਰ ਦਾਸ ਹੀ ਰਿਹਾ ਹੋਰ ਕੀ ਰਹਿ ਗਿਆ ਵਿਚਾਰਾ ਉਹ ਕੀ ਰਹਿ ਗਿਆ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਭਾਈ ਸਭ ਕੁਝ ਪ੍ਰਾਪਤੀ ਹੈ ਜੇ ਤੂੰ ਮੇਰਾ ਹੋ ਰਹਿ ਸਭ ਜਗ ਤੇਰਾ ਹੋਵੇ ਭਾਵੇਂ ਉਹ ਮਾਲਕ ਹੈ ਉਹਨੂੰ ਕਹਿੰਦਾ ਵੀ ਜੋ ਇਹ ਕਰਦਾ ਠੀਕ ਹੈ ਪਰ ਕਰਦਾ ਹੀ ਠੀਕ ਹੈ ਉਹ ਬੁਲਾਇਆ ਹੀ ਬੋਲਦਾ ਉਹ ਚਲਾਇਆ ਹੀ ਚੱਲਦਾ ਬੁਲਾਇਆ ਬੋਲਦਾ ਚਲਾਇਆ ਚੱਲਦਾ ਕਰਾਇਆ ਕਰਦਾ ਜਿਉਂ ਤੂੰ ਚਲਾਇਆ ਚਲਾ ਸੋਵੇਂ ਜੋ ਬੁਲਾਵੋ ਤੇ ਰਾਮਦਾਸ ਬੋਲਾ ਇਸ ਅਵਸਥਾ ਵਾਲਾ ਆਦਮੀ ਕੀ ਹੋਇਆ ਮਾਲਕ ਹੋਇਆ ਜਾਂ ਨੌਕਰ ਹੋਇਆ ਜਰ ਖਰੀਦ ਗੁਲਾਮ ਹੋਇਆ ਕਿਹਾ ਵੀ ਹੋਇਆ ਜਰ ਖਰੀਦ ਗੁਲਾਮ ਅਸੀਂ ਕੀ ਬੋਲਦੇ ਆ ਅਸੀਂ ਕੀ ਬੋਲਦੇ ਕਿਉਂ ਨਹੀਂ ਗੁਰਬਾਣੀ ਦੀ ਇਹ ਗੱਲ ਅਸੀਂ ਸੱਚ ਕਰਕੇ ਹੁੰਦੀ ਜਿਹੜੀ ਕਹੀ ਹੋਈ ਸੀ ਬੇਈਮਾਨ ਆ ਬੇਈਮਾਨ ਤਾਲੀ ਬਣੀ ਜੇ ਨਾਨਕ ਨੂੰ ਗੁਲਾਮ ਬਣ ਲੈਂਦੇ ਸਾਡੀ ਬਹੁਤ ਬੇਇੱਜ਼ਤੀ ਹੋ ਜਾਂਦੀ ਸਿੱਖ ਧਰਮ ਡਾਊਨ ਹੋ ਜਾਂਦਾ ਖਤਮ ਹੋ ਜਾਂਦਾ ਉਹ ਜਿਹੜੇ ਵੱਡੇ ਵੱਡੇ ਹੰਕਾਰੀ ਨੇ ਉਹ ਬੜੇ ਹੋ ਜਾਂਦੇ ਬੜੇ ਹੋ ਜਾਂਦੇ ਸੰਸਾਰ 'ਚ ਬੜੇ ਹੋ ਜਾਂਦੇ ਨਾ ਦਰਗਾਹ 'ਚ ਕੌਣ ਬੜਾ ਸੰਸਾਰ 'ਚ ਕੌਣ ਬੜਾ ਸੰਸਾਰ 'ਚ ਬੜਾ ਮਾਇਆ ਬੜਿਆਈ ਕੌਣ ਬੜਾ ਮਾਇਆ ਬੜਿਆਈ ਦਰਗਾਹ 'ਚ ਕੌਣ ਬੜਾ ਜਿਨ ਹਲੇ ਬੁਲਾਈ ਜੇ ਰਾਮ ਲੈ ਬੁਲਾਈ ਉਹ ਬੜਾ ਉਹ ਜਿਹੜਾ ਰਾਮ ਬੜਾ ਹੈ ਰਾਮ ਨਾਲ ਲੈ ਬੁਲਾਉਣ ਵਾਲਾ ਵੀ ਬੜਾ ਹੈ ਜਿਹੜਾ ਰਾਮ ਨਾਲ ਜੁੜਿਆ ਹੋਇਆ ਉਹ ਬੜਾ ਹੈ ਖਾਲਸਾ ਕਾਲਪੁਰਖ ਕੀ ਫੌਜ ਹੈ ਹੁਕਮ ਨਾਲ ਜੁੜਿਆ ਹੋਇਆ ਕਾਲ ਦਾ ਮਤਲਬ ਹੁਕਮ ਹੁੰਦਾ ਹੈ ਅਕਾਲਪੁਰਖ ਕੀ ਫੌਜ ਨਹੀਂ ਹੈ ਕਾਲਪੁਰਖ ਕੀ ਫੌਜ ਹੈ ਹੁਕਮ ਵੱਧ ਹੈ ਹੁਕਮ ਵੱਧ ਹੈ ਹੁਕਮ ਵੱਧ ਹੁਕਮ ਹਾਕਮ ਦਾ ਹੀ ਹੁੰਦਾ ਕਰਮ ਬੱਧ ਨਹੀਂ ਹੈ ਜੀਓ ਕਰਮ ਬੱਧ ਤੁਮ ਜੀਓ ਕਹਤ ਹੋ ਕਰਮ ਕਿਰ ਜੀਉ ਤੀਰ ਨੇ ਇਹ ਕਰਮ ਜੀਵ ਨੂੰ ਦਿੱਤਾ ਕੀ ਨੇ ਜੀਵ ਹੁਕਮ ਬੰਦ ਨੇ ਕਰਮ ਬੰਦ ਨਹੀਂ ਹਨ ਹੁਕਮ ਦੇ ਬਾਹਰ ਕੁਛ ਨਹੀਂ ਰਜਤਾ ਕੇ ਬਸ ਕੁਛ ਨਹੀਂ ਕੋਈ ਰਾਜੀ ਨਾਲ ਚੱਲੇ ਕੋਈ ਗੈਰ ਰਾਜੀ ਨਾਲ ਚੱਲੇ ਹੈ ਹੁਕਮ ਬੰਦ ਗੁਰਮੁਖ ਰਾਜੀ ਨਾਲ ਚੱਲਦਾ ਗੈਰ ਰਾਜੀ ਤਾਂ ਸਾਰੇ ਨੂੰ ਚੱਲਣਾ ਹੀ ਪੈਂਦਾ ਇੱਕ ਵਗ ਜਾਂਦਾ ਵਗ ਦੇ ਵਿੱਚ ਕੁਝ ਪਸ਼ੂ ਐਸੇ ਨੇ ਜਿਹੜੇ ਰੋਗ ਨਾਲ ਤੁਰੇ ਜਾਂਦੇ ਨੇ ਵਿਚਾਲੇ ਸਿੱਧੇ ਹੋ ਕੇ ਸਿੱਧੇ ਸਾਰਿਆਂ ਨੂੰ ਪੂਰੇ ਕੁਝ ਐ ਜਿਹੇ ਨਾਲ ਨਾਲ ਫਸਲਾਂ ਬੰਦ ਕਰ ਰੱਖਦੇ ਨੇ ਜਿਹੜਾ ਜਿਹੜਾ ਆ ਉਹਦੀ ਐਦਾਂ ਉਧਰ ਅੱਖੋਂ ਵੇ ਸੀ ਇੱਕ ਅੱਧੀ ਬੁਰਕੀ ਫਸਲ ਦੀ ਖਾ ਲਈਏ ਤੇ ਡਾਂਗਾ ਵੀ ਫਿਰ ਉਹੀ ਖਾਂਦੇ ਨੇ ਜਿਹੜੇ ਇਦਾਂ ਦੀ ਅੱਖ ਰੱਖਦੇ ਨੇ ਬਾਲਕ ਦੀ ਵੀ ਅੱਖ ਉਸੇ ਤੇ ਰਹਿੰਦੀ ਹੈ ਮਤ ਲੱਕੜੀ ਸੋਟਾ ਪਵੇ ਤੇਰੀ ਪੀਠ ਜਿਹਦੀ ਛਿੱਕੇ ਉੱਪਰ ਢੀਠ ਹੈ ਨਾ ਛਿੱਕੇ ਉੱਪਰ ਤੇਰੀ ਬੜੀ ਢੀਠ ਬਹੁਤ ਢੀਠ ਮਤ ਸੋਟਾ ਲੱਕੜੀ ਪਵੇ ਤੇਰੀ ਢੀਠ ਤੇ ਲੱਕੜੀ ਸੋਟਾ ਵੀ ਉਹਦੀ ਪਿੱਠ ਤੇ ਹੀ ਪੈਂਦਾ ਜਿਹੜਾ ਸ਼ਰਾਰਤ ਕਰਦਾ ਹੁਕਮ ਦੇ ਬਾਹਰ ਕੋਈ ਨਹੀਂ ਬਸ ਇਸੇ ਦੀ ਜਿਹੜੀ ਜਿਹਨੇ ਇਹ ਗੱਲ ਬੁੱਝ ਲਈ ਹੁਕਮ ਬੂਝ ਪਰਮ ਪਦ ਪਾਈ ਇਹ ਤੋਂ ਉੱਤੇ ਕੋਈ ਪਦਵੀ ਨਹੀਂ ਹੈ ਕੁਰਬਾਨੀ ਕਹਿੰਦੀ ਇਹ ਤੋਂ ਉੱਤੇ ਕੋਈ ਸਟੇਜ ਨਹੀਂ ਜਿਹਨੇ ਹੁਕਮ ਬੁੱਝ ਲਿਆ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਜਿਹਨੇ ਦੇਖ ਲਿਆ ਪਰ ਦੇਖਿਆ ਜਾਉ ਜਦ ਆਪ ਹੁਕਮ 'ਚ ਚੱਲੂਗਾ ਭਾਣੇ 'ਚ ਆਪ ਚੱਲਣਾ ਇਹਨੂੰ ਆ ਜਾਊਗਾ ਫਿਰ ਭਾਣੇ ਦਾ ਪਤਾ ਲੱਗ ਜਾਊਗਾ ਜੱਜੇ ਜੋਤੀ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ ਅੰਤ ਗਿਆ ਪਛਤਾਵੇਂਗਾ ਜੋਤੀ ਕਾਹਨੇ ਹਿਰ ਲਈ ਬੁੱਧ ਕਿਉਂ ਮਾਰੀ ਗਈ ਇਹਦੀ ਜੋ ਇਹਨੇ ਪੜ ਲਿਆ ਨਾ ਅਵਿਦਿਆ ਆ ਕੇ ਪੜ ਲਈ ਅਵਿਦਿਆ ਬਾਦੋ ਅਵਿਦਿਆ ਹਿਤਕੀਨ ਬਵੇਖ ਦੀਪ ਬਲੀਦ ਜੋ ਤਾਂ ਪੜ ਲਿਆ ਨਾ ਲੇਖਾ ਪੜਾ ਨਾਲ ਤੇਰੀ ਬੁੱਧੀ ਹਰੀ ਗਈ ਪੜਾ ਗੁਣ ਗੁਣ ਵਿਸਰਿਆ ਔਗਣ ਪੜ ਲੈ ਗੁਣ ਭੁੱਲ ਗਿਆ ਫਿਰ ਆ ਫੇਰੀ ਬਹੁਤ ਪੜ ਲਈ ਚਤਰਾਈ ਬਹੁਤ ਪੜ ਲਈ ਧੋਖਾ ਦੇਣਾ ਬਹੁਤ ਪੜ ਲਿਆ ਇਮਾਨਦਾਰੀ ਨਹੀਂ ਪੜੀ ਇਮਾਨਦਾਰੀ ਨਹੀਂ ਪੜੀ ਸੱਚ ਨੂੰ ਨਹੀਂ ਪੜਿਆ ਕਪੜੇ ਦੀ ਪੜਾਈ ਪੜ ਲਈ ਸਾਰੀ ਝੂਠ ਪੜ ਲਿਆ ਸੱਚ ਨਹੀਂ ਪੜਿਆ ਜੋ ਹੈ ਨਹੀਂ ਉਹਨੂੰ ਸੱਚ ਮੰਨ ਲਿਆ ਝੂਠ ਨੂੰ ਸੱਚ ਮੰਨ ਲਿਆ ਸੱਚ ਦਾ ਗਿਆਨ ਕੋਈ ਨਹੀਂ ਝੂਠੇ ਝੂਠ ਫੜਿਆ ਜੋ ਦੀਦਾ ਸੀ ਉਹਨੂੰ ਸੱਚ ਬੋਲ ਲਿਆ ਜਗ ਦੇ ਜੀਵਨ ਨੂੰ ਸੱਚ ਬੋਲ ਲਿਆ ਜਗ ਨੂੰ ਸੱਚ ਬੋਲ ਲਿਆ ਤਾਂ ਜੀਵਨ ਜਗ ਸੱਚ ਕਰ ਜਾ ਵਰ ਨੂੰ ਮਰਨ ਬਣ ਲਿਆ ਜਨਮ ਨੂੰ ਜਨਮ ਬੋਲ ਲਿਆ ਨਾ ਇਹ ਜਨਮ ਹੈ ਨਾ ਇਹ ਮਰਨ ਇਹ ਤਾਂ ਹੋਣਾ ਜਾਣਾ ਤੇ ਆਵੜ ਜਾਣ ਨੂੰ ਜਦੋਂ ਪਰ ਬੋਲਿਆ ਬਾਸ ਤੋਂ ਮਾਸ ਪੈਦਾ ਹੋਇਆ ਸੀ ਉਹਨੂੰ ਮਾਂ ਬਾਪ ਬੋਲਿਆ ਭੈਣ ਭਾਈ ਰਿਸ਼ਤੇਦਾਰ ਬੋਲੇ ਸਭ ਦਾ ਆਪਣੇ ਆਪ ਨੂੰ ਕਰਤਾ ਬੋਲਿਆ ਕਿਸੇ ਨੂੰ ਮਹਾਪੁਰਸ਼ ਵੀ ਬੋਲਿਆ ਤੇ ਆਪ ਮਹਾਪੁਰਸ਼ ਬਣ ਗਿਆ ਸਾਰਾ ਕੁਝ ਹੀ ਝੂਠ ਹੈ ਗੁਰਬਾਣੀ ਨੇ ਸਭ ਕੁਝ ਰੱਦ ਕਰਤਾ ਹੈ ਦਾਨ ਕਰ ਲਿਆ ਮੈਂ ਦਾਨ ਕਰਦਾ ਪੁੱਤ ਕਰਦਾ ਪੁੱਤ ਨਾ ਸੀ ਪਰ ਜਿਹੜਾ ਪੁੱਤ ਅਸੀਂ ਕਰਦੇ ਹਾਂ ਦਇਆ ਸੀ ਦਇਆ ਜੀ ਤੇ ਕਰਦੀ ਦਇਆ ਜਾਣਣੀ ਦੀ ਪਹਿਲਾਂ ਦਇਆ ਹੁੰਦੀ ਦਇਆ ਜਾਣੇ ਜੀ ਕੀ ਇਹ ਤਾਂ ਬਲਾ ਜੀ ਕੀ ਦਇਆ ਕੋਈ ਜਾਣਦਾ ਹੀ ਨਹੀਂ ਸੀ ਉਸ ਵੇਲੇ ਜਦੋਂ ਇਹ ਸਵਾਲ ਸਾੜਿਆ ਜਦੋਂ ਆਸਾ ਦੀ ਵਾਰ 'ਚ ਇਹ ਗੱਲ ਕਹੀ ਗਈ ਹੈ ਕਹੀ ਤਾਂ ਦਰਗਾਹ 'ਚੋਂ ਹੀ ਆਈ ਹੈ ਗੱਲ ਨਾਨਕ ਦਾ ਭਲਾਇਆ ਹੀ ਬੋਲਿਆ ਇਹਦਾ ਮਤਲਬ ਹੈ ਕਿਸੇ ਨੂੰ ਪਤਾ ਨਹੀਂ ਸੀ ਗਲਤ ਧਾਰਨਾ ਬਣੀ ਹੋਈ ਸੀ ਦਇਆ ਜਾਣੈ ਜੀ ਕੀ ਕਿ ਜੀ ਨਹੀਂ ਕੋਈ ਜਾਣਦਾ ਜੀ ਕੀ ਹੁੰਦਾ ਉਹਦੀ ਦਇਆ ਕਿਵੇਂ ਜਾਣੂ ਦਇਆ ਤਾਂ ਉਹਦੀ ਜਾਣ ਇਹ ਜਿਹਨੂੰ ਅਸੀਂ ਜਾਣਦੇ ਜਿਹੜਾ ਸਾਡੇ ਸਾਹਮਣੇ ਹੋਊ ਕੁਝ ਜਿਹੜਾ ਆਦਮੀ ਸਾਡੇ ਕੋਲ ਨਹੀਂ ਉਹ ਤੇ ਅਸੀਂ ਦਇਆ ਦਾ ਸਵਾਲ ਕਿਵੇਂ ਪੈਦਾ ਹੋਊ ਜਿਹੜਾ ਸਾਨੂੰ ਦਿਖਿਆ ਹੀ ਨਹੀਂ ਉਹਦੇ ਤੇ ਕਿਵੇਂ ਜ਼ਿਆਦਾ ਸਵਾਲ ਪੈਦਾ ਹੋਊਗਾ ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ ਕਿਰੂ ਕਿਹਾ ਆਇਆ ਜਿਹੜੇ ਪੁੰਨਦਾਨ ਦਾ ਪ੍ਰਚਾਰ ਕਰਦੇ ਸੀ ਗੁਰੂ ਬਣੇ ਹੋਏ ਸੀ ਉਹਨਾਂ ਨੂੰ ਕਿਹਾ ਹੈ ਪੁੰਨ ਦੀ ਸਿੱਖਿਆ ਫੇਰ ਦਿਓ ਫੇਰ ਕਰਾਓ ਪਹਿਲਾਂ ਇਹਨਾਂ ਨੂੰ ਜੀ ਸਮਝਾਓ ਜੀ ਕੀ ਹੁੰਦਾ ਜੀ ਵਾਸਤੇ ਜੀ ਦਾ ਭਲਾ ਕਰੋ ਜਾਤ ਦਾ ਭਲਾ ਕਰਨ ਵਾਲੇ ਦੀ ਡਿਊਟੀ ਤੁਹਾਡੀ ਦੀ ਉਹਦੀ ਹੋਰ ਹੈ ਸਰੀਰ ਦਾ ਭਲਾ ਹੋਰ ਕੋਈ ਨਹੀਂ ਕਰ ਸਕਦਾ ਸਰੀਰ ਦਾ ਭਲਾ ਕੁਦਰਤ ਦੇ ਹੱਥ ਹੈ ਕੁਦਰਤ ਕਾਦਰ ਦੇ ਵਸ ਹੈ ਆਦਮੀ ਦੇ ਵਾਸਤੇ ਨਹੀਂ ਹੈ ਕੁਦਰਤ ਆਦਮੀ ਨੇ ਕੀ ਕਰਨਾ ਕੋਈ ਪਹਿਲਾਂ ਤਾਂ ਆਪਣਾ ਉਹਨੇ ਬਸਣਾ ਹੱਲ ਕਰਨਾ ਜੀ ਦੀ ਸਮਝ ਹਾਸਲ ਕਰਦੀ ਹੈ ਜੀ ਕੀ ਹੈ ਮੈਂ ਕੀ ਆ ਫਿਰ ਦੂਏ ਨੂੰ ਦੱਸਣਾ ਦੂਏ ਨੂੰ ਉਹਦੇ ਉਹਦਾ ਆਤਮ ਗਿਆਨ ਕਰਾਉਣਾ ਜੀ ਦਾ ਭਲਾ ਜੀ ਦਾ ਭਲਾ ਕੀ ਹੈ ਨਾਮ ਦਾ ਦਾਨ ਜੀ ਦਾ ਭਲਾ ਗੁਰਮੁਖੀ ਨਾਮ ਦਾਨ ਨੂੰ ਨਾਮ ਦੀ ਜਿਹੜੀ ਹੈ ਨਾ ਸਿੱਖਿਆ ਇਹ ਜੀ ਦਾ ਭਲਾ ਜੀ ਵਾਸਤੇ ਬਾਕੀ ਰਾਸ਼ਨ ਪਾਣੀ ਸਰੀਰ ਵਾਸਤੇ ਜੀਦਾ ਦਾ ਕੋਈ ਮਤਲਬ ਨਹੀਂ ਹੋਇਆ ਜੀਦਾ ਜੀ ਕੀ ਮਤਲਬ ਉਹ ਤਾਂ ਅਵਰ ਕਾਜ ਨੇ ਅਵਰ ਕਾਜ ਤੇਰੇ ਕਿਤਨ ਕੰਮ ਅਵਰ ਕਾਜ ਤਾਂ ਬਹੁਤ ਕਰਦੀ ਹੈ ਦੁਨੀਆ ਅਵਰ ਕਾਜ ਦੀ ਸਿੱਖਿਆ ਤਾਂ ਸਾਰੇ ਹੀ ਮਿਲਦੀ ਹੈ ਪਰ ਅੱਗੇ ਕੀ ਲਿਖਿਆ ਸੀ ਦਿਆ ਜਾਣੇ ਜੀ ਕੀ ਕੁਝ ਪੁੱਤ ਗੱਲ ਕਰੇ ਇਹ ਨਵੀਂ ਗੱਲ ਕੀ ਲਿਖਤੀ ਉਹ ਨਵੀਆਂ ਗੱਲਾਂ ਵੱਲ ਧਿਆਨ ਦੇਣਾ ਸੀ ਆ ਪੁਰਾਣੀਆਂ ਤਾਂ ਦੁਨੀਆ ਹੀ ਕਰਦੀ ਹੈ ਇਹ ਜਾਣਦੇ ਹੀ ਨਹੀਂ ਸਾਰੇ ਜੋ ਗੱਲਾਂ ਨਵੀਆਂ ਸੀ ਨਹੀਂ ਉਹ ਸੀ ਇਸ ਕਰਕੇ ਧਰਮ ਸਾਡੇ ਕੋਲ ਪੁਰਾਣਾ ਹੀ ਹੈ ਧਰਮ ਉਹੀ ਪੁਰਾਣਾ ਹੈ ਵਾਲਾ ਹਿੰਦੂ ਮਤ ਹੈ ਐ ਪੜੀ ਇਹ ਵੀ ਜਾਂਦੇ ਆ ਇਹ ਪੜਨ ਤੱਕ ਸੀਮਤ ਨੇ ਇਹ ਅਸੀਂ ਲੈਣ ਬਦਲੀ ਕੋਈ ਨਹੀਂ ਸਮਝਿਆ ਕੋਈ ਨਹੀਂ ਦਿਆ ਜਾਣੇ ਜੀ ਕੀ ਦਾ ਮਤਲਬ ਕੀ ਹੈ ਦੱਸੋ ਕਿਹੜੇ ਗੁਰਦੁਆਰੇ 'ਚ ਇਹ ਗੱਲ ਦਾ ਪ੍ਰਚਾਰ ਹੁੰਦਾ ਉਪਰਸਰ ਹੁੰਦਾ ਕੀ ਫਾਇਦਾ ਫਿਰ ਉਹਦਾ ਕੀ ਫਾਇਦਾ ਕੱਲ ਹੈਡਕੁਆਟਰ ਸਾਡਾ ਕਿਹੜੇ ਤਖਤ ਤੋਂ ਚਾਰਾਂ ਤੋਂ ਪੰਜ ਜਿੱਦੋਂ ਵੀ ਤਖਤ ਬਣਾਉਂਦੇ ਕਿੱਥੋਂ ਹੁੰਦਾ ਦਾ ਪ੍ਰਚਾਰ ਕੌਣ ਕਰੂਗਾ ਫਿਰ ਇਹਦਾ ਪ੍ਰਚਾਰ ਜੇ ਹੁੰਦਾ ਨਹੀਂ ਕਰੂਗਾ ਕੌਣ ਜਿਹੜੀ ਸਾਡੇ ਧਰਮ ਪ੍ਰਚਾਰ ਕਮੇਟੀ ਹੈ ਇਹ ਸ਼ਰੋਮਣੀ ਕਮੇਟੀ ਹੈ ਉਹੀ ਕਰੂ ਉਹਦੇ ਹੀ ਹੁਣ ਜੇ ਉਹ ਨਹੀਂ ਕਰੂ ਫਿਰ ਕੌਣ ਕਰੂ ਤੇ ਆ ਫਿਰ ਸਲਤ ਕਰਨਗੇ ਉਹ ਵੀ ਨਹੀਂ ਕਰਦੇ ਫਿਰ ਕਰੂ ਕੌਣ ਮੁਸਲਮਾਨਾਂ ਨੂੰ ਕਿਰਾਏ ਤੇ ਰੱਖ ਲੋ ਕਰ ਦੇਣਗੇ ਪੈਸੇ ਜਾਣਗੇ ਜੇ ਕਿਸੇ ਹੋਰ ਕੌਮ ਨੂੰ ਕਿਰਾਏ ਤੇ ਰੱਖੂ ਸ਼ਾਇਦ ਉਹ ਕਰਦਣ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਨੌਕਰ ਕਰ ਲੋ ਕਿਰਾਏ ਤੇ ਵੀ ਆ ਭਾਈ ਬਾਣੀਆਂ ਸਾਡੀ ਤੁਸੀਂ ਨੂੰ ਸਮਝ ਕੇ ਪੜ ਕੇ ਕਿਰਾਏ ਤੇ ਦਾ ਪ੍ਰਚਾਰ ਕਰੋ ਉਹ ਤਾਂ ਭਾਵੇਂ ਕਰ ਲੈਣ ਸੋਤੇ ਨਹੀਂ ਹੁਣ ਹੋਰ ਦੁੱਧ ਲੈ ਲਓ ਦਾ ਸਾਡੇ ਵਾਲੇ ਦਾ ਵਿਗੜ ਗਿਆ ਦੁੱਧ ਬਥੇਰਾ ਸੀ ਘਰ ਸਾਰਾ ਵਿਗੜ ਗਿਆ ਖਰਾਬ ਹੋ ਗਿਆ ਹੁਣ ਬਾਜ਼ਾਰੋਂ ਲਿਆਓ ਬੁੱਲ ਚਾਹ ਬਣਾਉਣ ਨੂੰ ਬਾਜ਼ਾਰੋਂ ਮੁੱਲ ਲਿਆਈਦਾ ਜਾਂ ਘਰ ਦਾ ਵਿਗੜ ਜਵੇ ਪੈਸਾ ਹੈਗਾ ਮੁੱਲ ਲੈ ਲੋ ਪੈਸਾ ਨਾਲ ਪ੍ਰਚਾਰ ਕਰਾਉਣਾ ਸਿੱਖਾਂ ਤੋਂ ਨਾ ਕਰਾਓ ਹੋਰ ਤੇ ਕਿਸੇ ਤੋਂ ਕਰਾ ਲਓ ਉਹ ਠੀਕ ਕਰ ਦੇਣਗੇ ਇਹਨਾਂ ਨੇ ਕਰਨਾ ਪੈਸਾ ਇਹਨਾਂ ਤਾਂ ਹੋਣਾ ਹੀ ਨਹੀਂ ਹੈ ਕਬੂਤਰ ਕਬੂਤਰ ਵਿਗੜਨਗੇ ਪਹਿਲੀ ਹੋਰ ਜ਼ਿਆਦਾ ਜਾਂ ਫਿਰ ਗੋਲ ਕੇ ਬੰਦ ਹੋ ਜਾ ਗੁਰਦਾਰੇ ਚ ਢੇਲਾ ਰਹੇ ਹੀ ਨਾ ਫੇਰ ਠੀਕ ਹੋ ਜਾਣਗੇ ਜੇ ਗੁਰਦਾਰੇ ਚੜਾਵਾ ਬੰਦ ਹੋ ਜਾਏ ਪੈਸਾ ਹੀ ਨਾ ਰਹੇ ਕੋਈ ਫੇਰ ਪ੍ਰਚਾਰ ਠੀਕ ਹੋ ਜੂ ਜਿੱਦਾਂ ਮਰਜੀ ਕਰਨ ਜਦੇ ਠੀਕ ਹੋ ਜੂ ਪ੍ਰਚਾਰ ਕੋਈ ਸਿੱਖ ਪੈਸਾ ਨਾ ਚਾੜੇ ਗੁਰਦਾਰੇ ਜੇ ਉਹਨਾਂ ਦੀ ਕੋਈ ਇੱਛਾ ਹੈ ਪੈਸਾ ਦੀ ਆਪਣੇ ਹੱਥ ਦਾਨ ਕਰ ਦੇਣ ਕਿਸੇ ਗਰੀਬ ਨੂੰ ਲੋੜਵੰਦ ਉਹ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਕੋਈ ਵੀ ਹੋਵੇ ਕੋਈ ਵਰਦਾ ਕਿਸੇ ਨੂੰ ਵਰਦੇ ਨੂੰ ਵਿਚਾਰਨ ਕਿਸੇ ਦਾ ਬੱਚਾ ਬਥੇਰੇ ਬੱਚੇ ਨੇ ਰੋਟੀ ਕਪੜਾ ਕਿਸੇ ਨੂੰ ਪੜਾ ਦੇਣ ਹੋਰ ਕੋਈ ਪਰਪਕਾਰ ਦਾ ਕੰਮ ਕਰ ਲੈਣ ਕਿਸੇ ਨੂੰ ਗੁਰਦਾਰੇ ਬੰਦ ਕਰ ਦੇਣ ਜਿਹਨਾਂ ਨੇ ਪ੍ਰਚਾਰ ਠੀਕ ਕਰ ਲਿਆ ਜਦੋਂ ਗੁਰਦਾਰ ਦੀ ਗੋਲ ਕੇ ਦਿਲ ਹੋ ਗਈ ਪ੍ਰਚਾਰ ਆਪੇ ਠੀਕ ਹੋ ਜੂਗਾ ਤੋ ਬਗਰਵਾਚ ਭੱਜ ਜਾਣਗੇ ਉੱਥੋਂ ਇਹ ਕੇ ਮੂਰੇ ਜਿਹੜੇ ਬਣੇ ਹੋਏ ਨੇ ਇਹ ਖਤਮ ਹੋ ਜਾਣਗੇ ਸਾਰਾ ਠੀਕ ਹੋ ਜੂਗਾ ਆਪੇ ਠੀਕ ਹੋ ਜੂਗਾ ਫਿਰ ਉਹਨੇ ਗੁੱਠੇ ਲੱਗੇ ਹੋਏ ਨੇ ਆਪੇ ਸਾਂਭ ਲੈਣਗੇ ਉਹ ਜਦ ਸੁਪੜ ਗਏ ਜਦ ਪੈਸਾ ਨਹੀਂ ਰਹੂਗਾ ਪੈਸੇ ਦਾ ਵਿਰੋਧ ਕੀਤਾ ਸੀ ਖਾਲਸੇ ਨੇ ਅਕਾਲੀ ਫੂਲਾ ਸਰ ਨੇ ਵੀ ਗੁਰਦਾਰੇ 'ਚ ਪੈਸਾ ਨਾ ਚੜਾਇਓ ਪੈਸਾ ਨਾ ਆਉਣ ਦਿਓ ਬੇੜਾ ਗਰਕ ਹੋ ਜੂਗਾ ਰਣਜੀਤ ਸਿੰਘ ਨੇ ਜਾਣ ਬੁੱਝ ਕੇ ਕੀ ਜਿਆਦਾ ਤਾਂ ਨਹੀਂ ਸੀ ਬੇੜਾ ਗਰਕ ਕਰਨ ਵਾਸਤੇ ਮੈਨੂੰ ਪਤਾ ਹੈ ਇਸ ਗੱਲ ਦਾ ਅਸੀਂ ਸੁਣੀ ਹੋਈ ਹੈ ਗੱਲ ਰਣਜੀਤ ਸਿੰਘ ਦੀ ਰਣਜੀਤ ਸਿੰਘ ਇੱਕ ਗੱਲ ਨਹੀਂ ਵੱਡੀ ਅਕਾਲੀ ਫੂਲਾ ਸਿੰਘ ਦੀ ਉਹਨੇ ਕਾ ਬੇੜਾ ਗਰਕ ਹੋ ਜੂਗਾ ਸਿੱਧੂ ਮਤ ਦਾ ਬੇੜਾ ਗਰਕ ਹੋਇਆ ਪੈਸੇ ਨਾਲ ਜਿੱਥੇ ਧਰਮ ਦੇ ਵਿੱਚ ਪੈਸਾ ਆ ਗਿਆ ਬੇੜਾ ਗਰਕ ਹੋ ਜੂਗਾ ਉੱਥੇ ਜਦ ਖਾਲਸੇ ਕੋਲ ਪੈਸਾ ਆ ਗਿਆ ਬੇੜਾ ਗਰਕ ਹੋ ਗਿਆ ਜਦ ਵਿਸਰਾ ਆ ਗਿਆ ਪੈਸਾ ਜਿੰਨਾ ਚਿਰ ਭੁੱਖੇ ਮਰਦੇ ਸੀ ਨਾ ਉਹਨਾਂ ਚਿਰ ਇੱਕ ਤੇ ਗਰੀਬੀ ਗਦਾ ਹਮਾਰੀ ਗਰੀਬੀ ਤਾਂ ਗਦਾ ਹੈ ਗਦਾ ਕੀ ਕਰਦੀ ਹੈ ਵਕਾਰਾਂ ਦਾ ਨਾਸ਼ ਕਰ ਦਿੰਦੀ ਹੈ ਲੋਭ ਨੂੰ ਪੈਦਾ ਹੀ ਨਹੀਂ ਹੋਣ ਦਿੰਦੀ ਲੋਭ ਕਾਹ ਪੈਦਾ ਹੋ ਜੇ ਕਰੋੜਾਂ ਦਾ ਬਜਟ ਹੋ ਮੂਰੇ ਕੋ ਦਿਖੂਗਾ ਪਿਆ ਤਾਂ ਵੀ ਲੋਭ ਹੋਊ ਜਾਂ ਬੁਰੇ ਹੈ ਹੀ ਕੱਖ ਨਹੀਂ ਲੋਭ ਹੋਣਾ ਕਾਹਦਾ ਲੋਭ ਤਾਂ ਤਾਂ ਹੋਊ ਕੋ ਖਾਣ ਵਾਲੀ ਚੀਜ਼ ਬੁਰੇ ਪਈ ਹੈ ਉਹਦਾ ਖਾਣ ਦਾ ਲੋਭ ਹੋ ਜੂ ਮੈਂ ਵੱਧ ਖਾਣ ਜਾਂ ਹੈ ਹੀ ਕੁਝ ਨਹੀਂ ਤਾਂ ਲੋਭ ਹੋਣਾ ਕਾਹਦਾ ਫਰਕ ਪੈਣਾ ਕਿਹੜੀ ਗੱਲ ਚਾਹੀ ਕੁਝ ਨਹੀਂ ਸਭ ਪੈਸੇ ਨੇ ਬੇੜਾ ਕਰ ਕੀਤਾ ਇਹ ਮਾਇਆ ਨੇ ਮਾਇਆ ਤੇ ਤਾਂ ਖਰਾਬ ਹੈ ਬਾਣੀ ਕਬੀਰ ਮਾਇਆ ਦਾਗੜੀ ਗੜੀ ਜਗਤ ਹੋ ਲਪਟਾਏ ਜੇ ਸਿੱਖ ਵੀ ਲਿਪਟੇ ਹੋਏ ਨੇ ਜਗਤ ਵਿੱਚ ਆ ਗਏ ਸਿੱਖ ਨਹੀਂ ਰਹੇ ਜਗਤ ਨੇ ਉਹ ਲਿਪਟਾਇਆ ਗਿਆ ਸਿੱਖ ਲਿਪਟਾਇਆ ਨਹੀਂ ਗਿਆ ਜਿਹੜੇ ਮਾਇਆ ਨੂੰ ਲਿਪਟਾ ਰਹੇ ਨੇ ਉਹ ਸਿੱਖ ਨਹੀਂ ਹਨ ਜਗਤ ਵਿੱਚ ਸ਼ਾਮਲ ਨੇ ਉਹ ਸੰਸਾਰੀ ਆਦਮੀ ਨੇ ਭਗਤਾਂ ਤੇ ਸੰਸਾਰੀਆਂ ਦਾ ਜੋੜੇ ਨਹੀਂ ਆਇਆ ਜੇ ਤੁਸੀਂ ਸਿੱਖ ਨੂੰ ਕੱਢ ਕੇ ਭਗਤਾਂ ਦੀ ਸ਼੍ਰੇਣੀ 'ਚ ਨਹੀਂ ਲੈ ਕੇ ਆਉਂਦੇ ਫਿਰ ਸਿੱਖੀ ਨਹੀਂ ਬਚਣੀ ਅਸੀਂ ਬਾਹਰ ਨਿਕਲਣਾ ਜਿਵੇਂ ਸਿਵਲ ਦੇ ਵਿੱਚੋਂ ਫੌਜ ਵਾਲਾ ਬਾਹਰ ਨਿਕਲ ਜਾਂਦਾ ਨਾ ਹੋ ਰਹਿਦਾ ਹੋਇਆ ਵੀ ਸਿਵਲ ਦੇ ਵਿੱਚ ਫੌਜੀ ਦੀ ਗਿਣਤੀ ਫੌਜ ਹੁੰਦੀ ਹੈ ਹਿੰਦੁਸਤਾਨ ਦੀ ਬਰਦਬਿਸ਼ਮਾਰੀ ਚ ਵੀ ਭਾਵੇਂ ਗਿਣਤੀ ਹੁੰਦੀ ਹੈ ਫੌਜੀਆਂ ਦੀ ਗਿਣਤੀ ਅੱਡ ਨਹੀਂ ਹੁੰਦੀ ਅੱਡ ਹੁੰਦੀ ਜੇ ਖਾਲਸਾ ਉਹੀ ਸਿੱਖ ਖਾਲਸਾ ਹੁਣ ਤਾਂ ਹੁਣ ਤਾਂ ਸਿੱਖ ਨਹੀਂ ਰਿਹਾ ਸਿੱਖ ਵੀ ਹੈ ਖਾਲਸਾ ਵੀ ਜੇ ਕਾਲਪੁਰ ਕੀ ਫੌਜ ਹੈ ਤਾਂ ਇਹ ਵੱਖਰਾ ਸੰਸਾਰੀ ਨਹੀਂ ਹੈ ਜੇ ਸੰਸਾਰੀ ਹੈ ਫਿਰ ਭੋਜੀ ਨਹੀਂ ਹੈ ਇਹ ਗੱਲ ਨੂੰ ਸਮਝਣਾ ਪਊਗਾ ਇਹ ਗੱਲ ਹੈ ਕੀ ਪ੍ਰਗਟਿਓ ਖਾਲਸਾ ਪਰਮਾਤਮਾ ਪਰਮਾਤਮਾ ਕੀ ਹੋਏ ਜਦੋਂ ਖਾਲਸਾ ਪ੍ਰਗਟ ਹੋਊਗਾ ਪ੍ਰਗਟ ਕਿਵੇਂ ਹੋਊਗਾ ਪ੍ਰਗਟ ਹੋਊਗਾ ਆਹ ਬਾਣੀ ਪ੍ਰਗਟ ਕਰੂਗੀ ਬਾਣੀ ਪ੍ਰਗਟ ਹੋਊਗੀ ਸੱਚ ਪ੍ਰਗਟ ਹੋਊਗਾ ਖਾਲਸੇ ਚੋਂ ਪ੍ਰਗਟ ਹੋਊਗਾ ਸੱਚ ਜਦੋਂ ਦੀ ਬੋਝ ਹੋਊਗੀ ਨਾ ਪਰਮੇਸ਼ਰ ਦੀ ਮਰਜ਼ੀ ਹੋਊਗੀ ਪ੍ਰਗਟ ਜਦ ਹੋਊਗਾ ਜਿੱਦਣ ਗੁਰਬਾਣੀ ਦੇ ਅਰਥ ਸਹੀ ਪ੍ਰਗਟ ਹੋ ਗਏ ਨਾ ਉਦੋਂ ਇਹ ਸਮਝ ਲਿਓ ਵੀ ਉਹਦੀ ਮਰਜ਼ੀ ਆ ਪ੍ਰਗਟ ਕਰਨ ਦੀ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ ਕਿਸੇ ਦੀ ਜੁਰਤ ਨਹੀਂ ਰੋਕ ਦਵੇ ਜਦ ਭਗਤ ਪ੍ਰਗਟ ਹੋਏ ਤਾਂ ਕਿਸੇ ਨੇ ਰੋਕਤੇ ਕਾਸ਼ੀ ਵਿੱਚ ਸੀ ਕਬੀਰ ਬਬੂਲੀ ਜਲਾਹ ਕਰਮਦਾਸ ਕਾਸ਼ੀ ਵਿੱਚ ਸੀ ਬੜੇ ਬੜੇ ਤਰਲੇਦਾਰ ਬੈਠੇ ਸੀ ਰਾਜੇ ਵੀ ਜਿਹਨਾਂ ਨੂੰ ਪੂਜਦੇ ਤੇ ਹੈ ਜਸ ਸਿੱਧ ਸੀਗੇ ਰਾਜੇ ਕੇਲੇ ਸੀ ਰੋਕਤਾ ਕਿਸੇ ਨੂੰ ਕੌਣ ਰੋਕ ਦੂਗਾ ਕਿਸੇ ਤੇ ਨਹੀਂ ਰੁਕਣਾ ਹੈ ਨਹੀਂ ਕੋਈ ਰੋਕ ਸਕਦਾ ਜਿੱਦਣ ਖਾਲਸਾ ਪ੍ਰਗਟ ਹੋਊਗਾ ਕਿਸੇ ਤੇ ਨਹੀਂ ਰੁਕਣਾ ਨਾ ਕੋਈ ਰੋਕਣ ਦੀ ਇਹਨਾਂ ਦੀ ਜ਼ਰੂਰਤ ਕੀ ਹੈ ਕੌਣ ਰੋਕ ਦੂਗਾ ਸੱਚ ਨੂੰ ਕੌਣ ਰੋਕ ਦੂਗਾ ਪ੍ਰਗਟ ਹੋਣ ਤੇ ਸੱਚ ਸਭਨਾ ਦਾ ਖਸਮ ਹੈ ਝੂਠਿਆ ਨੇ ਤਾਂ ਉਹੀ ਨਹੀਂ ਬੋਲਣਾ ਉਹ ਝੂਠਿਆਂ ਨੂੰ ਬੋਲਣ ਦਊ ਕੌਣ ਬੋਲੇ ਤਾਂ ਸਹੀ ਕੋਈ ਸਾਰੀ ਦੁਨੀਆ ਬੈਠੀ ਹੈ ਦੂਏ ਪਾਸੇ ਬਰਨ ਗਾਂਧੀ ਦੋ ਲਫ਼ਜ਼ ਬੋਲਿਆ ਸੀ ਰੌਲਾ ਪਿਆ ਪਿਆ ਅੰਦਰ ਬੈਠਾ ਜੇਲ੍ਹ 'ਚ ਬੈਠਾ ਨਾ ਬੈਠਾ ਹੁਣ ਵਰਣ ਕਿ ਹੁਣ ਐਸ ਵਕਤ ਉਹ ਮੌਸਮ ਹੈ ਸੱਚ ਦੇ ਖਿਲਾਫ ਜਿਹੜਾ ਬੋਲੂ ਨਾ ਸਾਰੀ ਦੁਨੀਆ ਦੇ ਖਿਲਾਫ ਹੋ ਜੂ ਬੋਲ ਕੇ ਦਿਖਾਵੇ ਕਿਹੜਾ ਬੋਲਦਾ ਬੋਲਣ ਝੂਠ ਦੇ ਖਿਲਾਫ ਜਿਹੜਾ ਬੋਲੂ ਉਹਨੂੰ ਕੋਈ ਨਹੀਂ ਕੁਝ ਕਹਿ ਸਕਦਾ ਪਰ ਸਾਬਤ ਹੋਵੇ ਵੀ ਝੂਠ ਹੈ ਬਤਾ ਜਣ ਅਗੇ ਨਾ ਕੋਈ ਗੱਲ ਕਰੇ ਜਿੰਨਾ ਝੂਠ ਹੈ ਉਹਦੀ ਉਹ ਗੱਲ ਕਰੇ ਗੁਰਬਾਣੀ ਦਾ ਪ੍ਰਚਾਰ ਕੌਣ ਬੰਦ ਕਰ ਦੂਗਾ ਸੱਚੀ ਬਾਣੀ ਹੈ ਜੇ ਅਸੀਂ ਗੁਰਬਾਣੀ ਦੀ ਵਿਆਖਿਆ ਕਰਾਂਗੇ ਕੌਣ ਬੰਦ ਕਰ ਦੂਗਾ ਤਾਂ ਅਸੀਂ ਤਲਵਾਰਾਂ ਕਾਦੇ ਵਾਸਤੇ ਪਾਈਏ ਜੇ ਬੰਦ ਕਰੂਗਾ ਕਾਦੇ ਵਾਸਤੇ ਪਾਈ ਸਿਰਫ ਉਸ ਵਾਸਤੇ ਪਾਈਆਂ ਜਿਹੜਾ ਸਾਨੂੰ ਗੁਰਬਾਣੀ ਦੀ ਗੱਲ ਰੋਕੂਗਾ ਉਹਦੇ ਵਾਸਤੇ ਹੀ ਮਰਨ ਕਾਦੇ ਕਬੂਲ ਕੀਤਾ ਸੀ ਪਹਿਲਾ ਮਰਨ ਕਬੂਲ ਇਹਦੇ ਵਾਸਤੇ ਕੀਤਾ ਜੇ ਸੱਚ ਬੋਲਣਾ ਮਰਨ ਕਬੂਲ ਕਰ ਗੁਰੂ ਨੇ ਸਰ ਕੀ ਕਰਨਾ ਸੀ ਉਹਦੇ ਥੱਲੇ ਨੇ ਉਹਦੇ ਥੱਲੇ ਪਾਉਣਾ ਸੀ ਆਪਣੀ ਸੱਚ ਦੇ ਮਹਿਲ ਨਹੀਂ ਨੂੰ ਥੱਲੇ ਪਾਏ ਨੇ ਸਰਸਾਰੇ ਪਾਏ ਹੋਏ ਨੇ ਪਹਿਲੇ ਜਿਹੜਾ ਸੱਚ ਦਾ ਮਹਿਲ ਬਣਾਇਆ ਨਾ ਉਹਦੇ ਥੱਲੇ ਹੀ ਨੇ ਸਾਰੇ ਸਰ ਲੱਗੇ ਹੋਏ ਪਹਿਲਾ ਸਰਾ ਤੇ ਖੜਾ ਮਹਿਲ ਹੈ ਉਹ ਲੜਾਈ ਸੱਚਾਈ ਦੀ ਸੀ ਜਿਹੜੀ ਪਛਾਤਵਾਦ ਦੀ ਲੜੀ ਗਈ ਹੈ ਉਹ ਸਭ ਝੂਠ ਦੀ ਲੜਾਈ ਸੀ ਕੋਈ ਸੱਚ ਦੀ ਲੜਾਈ ਨਹੀਂ ਸੀ ਗੁਰਮਤਿ ਦੀ ਲੜਾਈ ਕਿੱਥੇ ਸੀ ਉਹ ਉਹ ਮਾਇਆ ਦੀ ਲੜਾਈ ਸੀ ਸਿਰ ਗੋਲਕ ਤੇ ਕਬਜ਼ੇ ਦੀ ਲੜਾਈ ਸੀ ਅਕਾਲ ਤਖਤ ਤੇ ਕਬਜ਼ੇ ਦੀ ਲੜਾਈ ਸੀ ਉਹ ਦਾਨਾ ਦੀ ਲੜਾਈ ਕਰਾਈ ਹੋਈ ਸੀ ਉਹ ਤਾਂ ਸਿਆਸੀ ਲੜਾਈ ਸੀ ਸੱਚ ਦੀ ਲੜਾਈ ਗੁਰਬਾਣੀ ਦੀ ਵਿਆਖਿਆ ਹੈ ਕਰ ਲਈ ਅਸੀਂ ਸਹੀ ਜੇ ਇਹਦਾ ਕੋਈ ਵਿਰੋਧ ਕਰੂ ਕਰ ਲਵੇ ਜਿਹਨੇ ਕਰਨਾ ਆ ਜਾਵੇ ਜੋ ਵੀ ਮਰਜ਼ੀ ਕਰੇ ਇਹ ਬਿਆਨ ਦੀ ਵਿਆਖਿਆ ਹੋਊਗੀ ਹਸ਼ਰੇ ਦਾ ਕੁਝ ਵੀ ਹੋਵੇ ਜੇ ਇਹਨਾਂ ਦਾ ਜੇ ਧਸਤ ਹੋ ਜੂ ਸਭ ਕੁਝ ਝੂਠ ਪਹਿਲਾਂ ਝੂਠ ਦੂਜੀਆਂ ਮਤਾਂ ਦਾ ਸੀ ਸੀਗਾ ਨਾ ਸਿੱਧੂਆਂ ਦਾ ਸੀ ਜੋ ਝੂਠ ਤੁਸੀਂ ਪੈਦਾ ਕਰ ਲਿਆ ਗੁਰਦੁਆਰਿਆਂ 'ਚ ਧਸਤ ਇਹ ਵੀ ਹੋਊਗਾ ਲੈ ਇਹਦੇ ਨਾਲ ਵੀ ਥੋੜਾ ਵੀ ਪਖੰਡਵਾਦ ਧਸਤ ਹੋਊਗਾ ਇਹ ਪਖੰਡਵਾਦ ਦਾ ਹੁੰਦਾ ਰਹੀ ਜਿਵੇਂ ਬੜਿਆ ਜਦ ਬੜਿਆ ਜਦ ਤੋਂ ਬੜਿਆ ਸਭ ਪਤਾ ਹੈ ਕਦ ਵੜਿਆ ਕਿਵੇਂ ਵੜਿਆ ਕਿਹਨੇ ਵੜਿਆ ਸਭ ਪਤਾ ਹੈ ਸਭ ਪ੍ਰੂਫ ਨੇ ਸਭ ਹਿਸਟਰੀ ਪਈ ਹੈ ਇਤਿਹਾਸ ਪਿਆ ਗੁਰਬਾਣੀ ਸਾਡੇ ਕੋਲ ਹੈ ਦੇਖਦੇ ਭਲਾ ਦੇਖਦੇ ਕੌਣ ਬੋਲਦਾ ਹੈ ਜੱਜੇ ਜੋਤ ਹਿਰਲੇ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ ਅੰਤ ਗਿਆ ਪਛਤਾਵੇਂਗਾ ਅੰਤ ਵੇਲੇ ਪਛਾਣੇਗਾ ਇੱਕ ਸ਼ਬਦ ਤੋਂ ਚੀਨੇ ਨਹੀਂ ਫਿਰ ਫਿਰ ਜੁਨੀ ਆਵੇਂਗਾ ਇੱਕ ਸ਼ਬਦ ਇੱਕੋ ਉਪਦੇਸ਼ ਹੈ ਇੱਕੋ ਹੀ ਸ਼ਬਦ ਹੈ ਉਹ ਸ਼ਬਦ ਕਿਹੜਾ ਉਹ ਸ਼ਬਦ ਹੈ ਤੇਰੇ ਅੰਤਰਾਤਮਾ ਦੀ ਆਵਾਜ਼ ਸ਼ਬਦ ਸਭ ਦੀ ਅੰਤਰਾਤਮਾ ਦੀ ਆਵਾਜ਼ ਜਿਹੜਾ ਤੈਨੂੰ ਅੰਦਰੋਂ ਉਪਦੇਸ਼ ਮਿਲਦਾ ਨਾ ਅੰਦਰਲੀ ਗੱਲ ਹੈ ਅੰਤਰਾਤਮਾ ਦੀ ਉਹਨੂੰ ਨਹੀਂ ਖੋਜਦਾ ਉਹ ਤੇ ਖੜਦਾ ਉਹ ਤੇ ਖੜ ਸੱਚ ਅੰਦਰ ਹੈ ਤੇਰੇ ਸਭ ਜਾਣਦੇ ਸੱਚ ਕੀ ਹੈ ਸਾਰੇ ਜਾਣਦੇ ਨੇ ਸੱਚ ਕੀ ਹੈ ਪਰ ਜੋ ਝੂਠ ਪ੍ਰਚਲਿਤ ਹੋ ਗਿਆ ਨਾ ਉਹਨੂੰ ਨਹੀਂ ਛੱਡਦੇ ਉਹ ਗੁਰਬਾਣੀ ਦੇ ਬਰੂਦਾ ਸਾਰਾ ਜੋ ਪ੍ਰਚਲਿਤ ਹੋ ਗਿਆ ਸਾਖੀ ਸਾਰੀਆਂ ਨਾਲ ਆਧਾਰ ਪਰ ਹੋਈ ਹੋਈ ਹੈ ਨਾਲੇ ਕਹੀ ਜਾਂਦੇ ਨੇ ਸਾਖੀਆਂ ਨੂੰ ਦੁਰਸਤ ਕਰੋ ਗੁਰਬਾਣੀ ਅਨੁਸਾਰ ਕਰੋ ਉਹ ਗੁਰਬਾਣੀ ਅਨੁਸਾਰ ਤਾਂ ਪੜਿਓ ਤਾਂ ਕਰਾਂਗੇ ਜੇ ਗੁਰਬਾਣੀ ਦੇ ਪਹਿਲੇ ਸਾਨੂੰ ਸਮਝ ਆਊਗੀ ਉਹ ਪਹਿਲਾਂ ਗੁਰਬਾਣੀ ਨੂੰ ਤਾਂ ਵਿਚਾਰ ਲਓ ਵੀ ਗੁਰਬਾਣੀ ਦਾ ਹੈ ਕੀ ਇਹਦਾ ਕੋਈ ਨਹੀਂ ਉਹਦਾ ਰੌਲਾ ਪਾਈ ਜਾਂਦੇ ਨੇ ਉਹ ਰੌਲਾ ਪਾਉਣ ਦਾ ਕੀ ਮਤਲਬ ਅਰਥ ਕੀ ਹੋਇਆ ਉਹਦਾ ਗੁਰਬਾਣੀ ਅਨੁਸਾਰ ਅਰਦਾਸ ਸ਼ੁਰੂ ਕਰੋ ਗੁਰਬਾਣੀ ਅਨੁਸਾਰ ਆ ਕਰੋ ਗੁਰਬਾਣੀ ਕੀ ਹੈ ਇਹ ਤੁਹਾਡਾ ਪਿਓ ਕਰੂਗਾ ਹੋਣ ਕਰੂਗਾ ਇਹਦੇ ਕੋਈ ਨਹੀਂ ਹੋਗਾ ਹਰਾਬੀ ਨੇ ਸਾਰੇ ਹਰਾਬੀ ਵਾਹ ਹਰਾਬੀ ਨੇ ਬਣ ਹਰਾਬੀ ਹੋਇਆ ਹੈ ਸਭ ਦਾ ਸਿਰਫ ਗੋਲਕ ਦੇ ਕਬਜ਼ੇ ਦੀ ਗੱਲ ਹੈ ਜਿੱਥੇ ਜਿੱਥੇ ਜਿਹਦਾ ਕਬਜ਼ਾ ਟਾਈਮ ਪਾਸ ਕਰਦੇ ਨੇ ਵੀ ਟਾਈਮ ਲੱਗੀ ਜਾਵੇ ਜਿਹੜਾ ਵੀ ਕਰੋੜਾ ਪੈਂਡਿੰਗ ਰੱਖ ਲੈਂਦੇ ਨੇ ਜਿਹੜਾ ਵੀ ਕੋਈ ਰੋਣਾ ਪੈਂਡ ਰੱਖ ਲੈਣ ਰੱਖ ਲੈਣ ਪੈਂਡ ਮੈਂ ਰੱਖ ਲੈਣਗੇ ਉੜਤਾ ਪੜਦੇ ਬਿੱਲੀ ਥੱਲੇ ਤੋਂ ਬਾਹਰ ਆ ਗਈ ਰਾਂ ਬਿੱਲੀ ਥੱਲੇ ਤੋਂ ਬਾਹਰ ਆ ਗਈ ਹੁਣ ਤਾਂ ਹੁਣ ਕਿਵੇਂ ਲਗੋਣਾ ਕਿ ਕਿਹੜੀ ਕਿ ਗੱਲ ਕੋਲੇ ਲਗੋਈ ਜਾਣ ਜੇ ਇਹਨਾਂ ਦੇ ਬਸ ਦੀ ਗੱਲ ਨਹੀਂ ਸੀ ਦਸ ਦਾ ਰੌਲਾ ਰੱਖਿਆ ਹੈ ਕਿਹਾ ਹੀ ਸੀ ਜਾ ਕੇ ਆਪਾਂ ਨੇ ਵੀ ਭਾਈ ਅਸੀਂ ਕਰਦੇ ਹਾਂ ਉਹਨਾਂ ਨੂੰ ਆਪਣਾ ਖਤਰਾ ਪੈ ਗਿਆ ਵੀ ਜੇ ਇਹਨਾਂ ਨੇ ਕਰਤਾ ਸਾਨੂੰ ਕੋਣ ਕੁਝ ਗਲਤ ਆ ਹੈ ਕਿ ਅਸੀਂ ਜਾਣਦੇ ਜੀ ਇਹਨਾਂ ਗੱਲਾਂ ਨੂੰ ਫਿਰ ਅਸੀਂ ਉੱਗਲ ਕਿਉਂ ਉੱਠ ਗਈਏ ਅਸੀਂ ਉੱਗਲ ਜਾਣਦੇ ਹੋਏ ਵੀ ਚੁੱਪ ਕਿਉਂ ਬੈਠੀਏ ਉਹ ਉਂਗਲਾ ਛਾੜਦੇ ਨੇ ਤੁਸੀਂ ਜਵਾਬ ਨਹੀਂ ਦੇ ਰਹੇ ਤੁਹਾਡੇ ਕੋਲ ਨਹੀਂ ਜਵਾਬ ਦੂਆ ਦੇ ਸਕਦਾ ਜਦ ਕਾਲੇ ਬਾਦ ਨੇ ਕਿਤਾਬਾਂ ਤੇ ਲਿਖਿਆ ਸੀ ਜਦ ਕਦੇ ਕੱਢੇ ਸੀ ਸਾਰੇ ਉੱਠ ਕੇ ਸੀ ਵੀ ਭਾਈ ਜੀ ਦੇ ਕੋਲ ਕੁਝ ਹੈਗਾ ਲਿਖੋ ਥੋੜਾ ਤਾਂ ਨਹੀਂ ਕਹਦੇ ਆਪਣੀ ਆਪਣੀ ਕੁਰਸੀ ਬਚਾਉਣ ਦਾ ਚੱਕਰ ਹੈ ਵੀ ਬੈਨੂ ਮਿਲੀ ਹੋਈ ਹੈ ਜਹਗਾਰੀ ਮੇਰੀ ਜਹਗਾਰੀ ਦਾ ਰੌਲਾ ਪੈ ਵੀ ਇਹਨੂੰ ਉਹਨੂੰ ਦੇ ਪੱਠੇ ਨੂੰ ਥੱਲੇ ਕਰੋ ਇਹਦੇ ਪੱਲੇ ਕੀ ਹੈ ਇਹਦੇ ਪੱਲੇ ਕੀ ਹੈ ਦੋ ਦੋ ਢਾਈ ਢਾਈ ਸਾਲ ਦੇ ਨੌਕਰ ਰਹਿ ਕੇ ਉੱਥੇ ਜਾ ਕੇ ਜਹਦਾਰ ਬਣਾਤੇ ਤੁਸੀਂ ਇਹ ਨੌਕਰੀ ਕਰਦੇ ਕਰਦੇ ਕੌਣ ਬਣੂ ਇਹਨਾਂ ਨੂੰ ਜਹਦਾਰ ਜਹਦਾਰ ਬਣੂ ਕੰਪੀਟੀਸ਼ਨ ਰੱਖੋ ਸੰਗਤ ਵਿੱਚ ਕੰਪੀਟੀਸ਼ਨ ਰੱਖੋ ਕੰਪੀਟੀਸ਼ਨ ਨਾਲ ਚੱਲਦੀਆਂ ਨੇ ਗੱਲਾਂ ਸਾਰੀਆਂ ਸੰਗਤ ਵਿੱਚ ਕੰਪੀਟੀਸ਼ਨ ਪਤਾ ਲੱਗ ਜੂਗਾ ਉਹਨਾਂ ਗੁਰਬਾਣੀ ਦੀ ਕਿਹਨੂੰ ਕਿਹਦੀ ਸੋਚੀ ਆ ਕਿੰਨਾ ਗੁਰਬਾਣੀ ਤੇ ਕੌਣ ਪਹਿਰਾ ਦਿੰਦਾ ਕਿਹਦਾ ਜੀਵਨ ਕਿਹਾ ਜੇ ਕੀ ਕੋ ਕਰ ਸਕਦਾ ਸੱਚ ਬੋਲ ਵੀ ਸਕਦਾ ਕਿ ਨਹੀਂ ਕੰਪੀਟੀਸ਼ਨ ਦਾ ਖੋਪੇ ਪਤਾ ਲੱਗ ਜੂ ਕੌਣ ਅੱਗੇ ਕੌਣ ਪਿੱਛੇ ਇਹ ਜੀ ਹਜ਼ੂਰੀ ਨੇ ਚੱਕ ਗਾਂ ਕਦੇ ਡੋਰ ਪਿੱਛੇ ਨੂੰ ਖਿੱਚ ਲੈਂਦੇ ਨੇ ਕਦੇ ਗਾਲ ਵੀ ਛੱਡ ਦਿੰਦੇ ਨੇ ਇੱਕ ਸ਼ਬਦ ਤੂੰ ਚੀਨੇ ਨਹੀਂ ਫਿਰ ਫਿਰ ਜੁਨੀ ਆਵੇਂਗਾ ਇੱਕ ਸ਼ਬਦ ਤੂੰ ਚੀਨੇ ਨਹੀਂ ਅੰਤਰਾ ਦੀ ਆਵਾਜ਼ ਜਿੱਥੇ ਦੀ ਤੇਰੀ ਉਹ ਤਾਂ ਖੋਜਦਾ ਨਹੀਂ ਫਿਰ ਫਿਰ ਜੁਨੀ ਆਵੇਂਗਾ ਜੇ ਸਾਡੇ ਜਥੇਦਾਰ ਜੁਨੀ ਆਉਣਗੇ ਤਾਂ ਬਚੂ ਕੌਣ ਕੌਣ ਬਚੂਗਾ ਹੋਰ ਕਿਹਦੀ ਕੱਟੀ ਜਾਊਗੀ ਜੁਨੀ ਜੁਨੀ ਕਿਹਦੀ ਕੱਟੀ ਜਾਊਗੀ ਜੇ ਹੈਡ ਗ੍ਰੰਥੀ ਉਹ ਜੁਨੀ ਆਊਗਾ ਅੰਬਰ ਸਰਦਾ ਫਿਰ ਹੋਰ ਵੀ ਜੁਨੀ ਕਿਹਦੀ ਕੱਟੀ ਜਾਊਗੀ ਜੇ ਸਾਡਾ ਗੁਰੂ ਹੈ ਜੁਨੀ ਆਊਗਾ ਤਾਂ ਸਿੱਖ ਦੀ ਜੁਨੀ ਕੌਣ ਕੱਟ ਦੂਗਾ ਕਿ ਉਹਨਾਂ ਨੂੰ ਆ ਗੁਰਬਾਣੀ ਦੀ ਸਮਝ ਨਹੀਂ ਹੋਰ ਦੂਏ ਨੂੰ ਸਮਝ ਕੀ ਦੇ ਦੇਣਗੇ ਸਰਬ ਪ੍ਰਚਾਰ ਦੀ ਜ਼ਿੰਮੇਵਾਰੀ ਖਾਲਸੇ ਦੀ ਹੈ ਗੁਰਦਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਹੈ ਸਿਰ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਨਾਲ ਦਾ ਗੋਲ ਗੋਲ ਤੱਕ ਸੀ ਬਦਲ ਧਰਮਦਾਨ ਨੂੰ ਕੋਈ ਰਾਈਟ ਨਹੀਂ ਜੇ ਰਾਈਟ ਹੁੰਦਾ ਹਾਈ ਕੋਰਟ ਸਾਰਿਆਂ ਨੂੰ ਨਹੀਂ ਪੁੱਛਦੀ ਸਿੱਖੀ ਪਰਵਾਸ਼ਾ ਹਾਈ ਕੋਰਟ ਨੇ ਸਾਰਿਆਂ ਨੂੰ ਮੌਕਾ ਦੇ ਕੇ ਸਾਬਤ ਕਰਤਾ ਵੀ ਤੁਹਾਡਾ ਧਰਮ ਕੱਲਿਆਂ ਦਾ ਨਹੀਂ ਹੈ ਮੈਨੂੰ ਬਹੁਤ ਦੇਰ ਦਾ ਪਤਾ ਇਸ ਗੱਲ ਦਾ ਮੈਂ ਸਾਬਤ ਕਰ ਸਕਦਾ ਹੁਣ ਵੀ ਇਹ ਪੰਥ ਹੀ ਨਹੀਂ 1925 ਦੇ ਪਹਿਲਾਂ ਮੰਤ ਕੌਣ ਸੀ 1920 ਤੇ ਇਹ ਤਾਂ ਸਾਰਾ ਉਹਦੇ ਝੂਠ ਦੇ ਖੜਾ ਇਹਨਾਂ ਨੂੰ ਤਾਂ ਪੰਥਾ ਜਿਹੜਾ ਪੰਥ ਦਸ ਪਾਸ਼ਾ ਨੇ ਬਣਾਇਆ ਹੈ ਇਹ ਕੱਲ ਇਕੱਠੇ ਹੋ ਕੇ ਸਾਰੇ ਚੋਰ ਕੋਈ ਗੁਰੂ ਕੋਟਾ ਨਾਲ ਬਣਿਆ ਸੀ ਇਹਨਾਂ ਨੇ ਇਲੈਕਸ਼ਨ ਬਣਿਆ ਕਿਉਂ ਕਿਉਂ ਬਣਿਆ ਵੋਟਾਂ ਪਾਉਣੀਆਂ ਮੁਖਾਂ ਦੀ ਵੋਟਾਂ ਬਣਾ ਪਾ ਕੇ ਗੁਰਮੁਖ ਟੋੜ ਹੁੰਦੇ ਹੁੰਦੇ ਨੇ ਉਹ ਮਨਮੁਖਾਂ ਦੀਆਂ ਵੋਟਾਂ ਪਾ ਕੇ ਗੁਰਮੁਖ ਮੂਰੇ ਹੁੰਦੇ ਹੁੰਦੇ ਨੇ ਮਨਮੁਖ ਹੁੰਦੇ ਹੁੰਦੇ ਨੇ ਚੋਰਾਂ ਦੀਆਂ ਵੋਟਾਂ ਪਾ ਕੇ ਚੋਰ ਲੀਡਰ ਬਣਦੇ ਨੇ ਗੁਰਮੁਖ ਬਣਨਗੇ ਸਾਧ ਬਣਦੇ ਠੱਗਾਂ ਦੀਆਂ ਵੋਟਾਂ ਤੇ ਠੱਗ ਮੂਰੇ ਆਉ ਇਹ ਸਾਧ ਮੂਰੇ ਆਉ ਵੋਟਾਂ ਹੋਣਗੀਆਂ ਸਰਕਾਰ ਦੀਆਂ ਝੂਠੀ ਸਰਕਾਰ ਦੀ ਸਾਰੀ ਸਰਕਾਰ ਦੀ ਸੱਚੀ ਸਰਕਾਰ ਦੀ ਕੋਈ ਵੋਟ ਨਹੀਂ ਉਹ ਤਾਂ ਪੁੱਛ ਨਾ ਦੇਵੇ ਪੁੱਛ ਨਾ ਲੈਵੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਵੋਟਾਂ ਨਾ ਦਊਗਾ ਤੁਹਾਡੀਆਂ ਕਿਸੇ ਨੂੰ ਤੁਸੀਂ ਤਾਂ ਉਹਨੂੰ ਮਿਲਾ ਦਿਓ ਵੋਟਾਂ ਤੇ ਜੇ ਤੁਹਾਡੇ ਹੱਥ ਹੋਵੇ ਵੋਟਾਂ ਨਾਲ ਉਹਨੂੰ ਮਿਲਾ ਦਿਓ ਰੱਬ ਨੂੰ ਮਿਲਾ ਦਿਓ ਇਹਨੂੰ ਲਾ ਦਿਓ ਹੁਣ ਅਸੀਂ ਆਪਣੀ ਮਰਜ਼ੀ ਦਾ ਰੱਬ ਨੂੰ ਪ੍ਰਚਾਰ ਤਾਂ ਆਪਣੀ ਮਰਜ਼ੀ ਦਾ ਕਰ ਲਿਆ ਤੁਸੀਂ ਗੁਰੂ ਦੀ ਮਰਜ਼ੀ ਦਾ ਪ੍ਰਚਾਰ ਹੋਊਗਾ ਪਰਮੇਸ਼ਰ ਦੀ ਮਰਜ਼ੀ ਦਾ ਪ੍ਰਚਾਰ ਹੋਊਗਾ ਦੇਖਾ ਭਲਾ ਕੀ ਕਹਿੰਦੇ ਨੇ ਪਰਮੇਸ਼ਰ ਦੀ ਮਰਜ਼ੀ ਦੇ ਪ੍ਰਚਾਰ ਨੂੰ ਉਹ ਕਿਹਾ ਰੱਬ ਜੀ ਆਪਣੇ ਜੋਰ ਲਾ ਲਿਆ ਹੁਣ ਇਹ ਲਾ ਲੈਣ ਅੱਗੇ ਜਸਪਤ ਲਖਪਤ ਨੇ ਜੋਰ ਲਾ ਲਿਆ ਹੁਣ ਦੇਖਾਂਗੇ ਇਹਨਾਂ ਦਾ ਜੋਰ ਕਿੰਨਾ ਕਾ ਇਹ ਲਾ ਲੈਣ ਡਰਦੇ ਨਹੀਂ ਹੋ ਡਰ ਕਿਹੜੀ ਗੱਲ ਹੈ